ਕਿਆ ਰਚਿਤ ਚਿੱਤਰ ਹੈ ਭਾਰੀ ਤਜ ਚਿੱਤਰ ਹੈ ਚੇਤੋਂ ਚਿਤਕਾਰੀ ਚਿੱਤੇ ਨਾਲ ਕਹਿੰਦੇ ਨੇ ਕਬੀਰ ਜੀ ਵੀ ਜਿਹੜੀ ਆ ਰਚਨਾ ਨਾ ਇੱਕ ਚਿੱਤਰ ਹੈ ਚਿੱਤਰ ਹੈ ਬਹੁਤ ਬੜਾ ਚਿੱਤਰ ਹੈ ਸੱਚਾ ਰਚਿਤ ਰਚਨੋ ਰਚਿਆ ਹੋਇਆ ਚਿੱਤਰ ਹੈ ਭਾਰੀ ਤਜ ਚਿੱਤਰ ਹੈ ਇਹ ਰਚਨਾ ਨੂੰ ਤੁਸੀਂ ਨਾ ਦੇਖੋ ਇਹਨੂੰ ਛੱਡੋ ਚੇਤੋਂ ਚਿਤਕਾਰੀ ਉਹਨੂੰ ਉਹਦੇ ਵਾਸਤੇ ਜਾਗਰੂਕ ਹੋਵੋ ਜਿਹਨੇ ਇਹ ਚਿੱਤਰ ਚਿੱਤਰਿਆ ਚਿੱਤਰਕਾਰ ਨੂੰ ਜਿਤ ਆਪਾਂ ਖੋਜਣਾ ਇਹ ਕੁਦਰਤ ਵਿੱਚੋਂ ਕਾਦਰ ਨੂੰ ਖੋਜਣਾ ਸਾਰੀ ਜੋ ਕਰਤਾ ਹੈ ਕੁਦਰਤ ਹੈ ਇਹਦੇ ਵਿੱਚ ਕਾਦਰ ਨੂੰ ਖੋਜਣਾ ਵਿੱਚ ਕੁਦਰਤ ਹਰ ਪ੍ਰਭ ਵਸੇ ਜਿਉ ਉਹਨੂੰ ਖੋਜੋ ਚਿੱਤਰ ਵੱਲ ਨਾ ਚੱਕੋ ਚਿੱਤਕਾਰੀ ਵੱਲ ਨੂੰ ਚਿੱਤਰਕਾਰ ਵੱਲ ਨੂੰ ਦੇਖੋ ਚਿੱਤਰਕਾਰ ਦੇ ਗੁਣਾਂ ਨੂੰ ਦੇਖੋ ਇਹਦੇ ਵਿੱਚ ਠੀਕ ਹੈ ਜੀ ਚਿੱਤਰ ਵਿਚਿਤਰੇ ਹੈ ਅਵਚੇਰਾ ਤਜ ਚਿੱਤਰੈ ਚਿਤ ਰਾਖ ਚਿਤੇਰਾ ਉਹੀ ਗੱਲ ਕਹੀ ਹੈ ਚਿੱਤਰ ਵਿੱਚ ਬੜਾ ਵਿਚਿੱਤਰ ਚਿੱਤਰ ਹੈ ਇਹ ਅਵਚੇਰਾ ਇਹ ਐਸਾ ਕੱਚਾ ਖੂਹ ਹੈ ਜੇ ਇਹਨੂੰ ਦੇਖੀ ਜਾਓਗੇ ਤੇ ਫਸੇ ਰਹਿ ਜਾਓਗੇ ਇਹ ਮੁੱਕਣਾ ਨਹੀਂ ਅੱਖੀ ਵੇਖਣਾ ਰੱਜੀ ਅੱਖਾਂ ਦੀ ਰੱਜਣੀ ਇਹਦੇ ਨਾਲ ਤਾਂ ਚਿੱਤਰੇ ਇਸ ਕਰਕੇ ਇਹਨੂੰ ਨਾ ਦੇਖੋ ਚਿੱਤਰ ਆਖੀ ਚਤੇਰਾ ਚਤੇਰਾ ਜਿਹੜਾ ਉਹਦੇ ਵੱਲ ਦੇਖੋ ਸਰੀਰ ਵੱਲ ਨਾ ਦੇਖੋ ਜਿਹੜਾ ਸਰੀਰ ਦੀ ਰਚਨਾ ਹੈ ਸਿਰਜਣ ਹਾਰੇ ਵੱਲ ਦੇਖੋ ਸਿਰਜਣ ਹਾਰਾ ਅੰਦਰ ਹੀ ਉਹਨੂੰ ਖੋਜੋ ਸਰੀਰ ਦੇ ਵਿੱਚ ਸਿਰਜਣ ਹਾਰ ਬੈਠਾ ਹੈ ਰਚਨ ਹਾਰ ਵੀ ਵਿੱਚ ਹੈ ਰਚਨ ਹਾਰ ਤਾਂ ਇਹ ਆਪੇ ਹੈ ਜੀਵ ਹੈ ਰਚਨ ਹਾਰ ਦੇ ਅੰਦਰ ਫਿਰ ਉਹ ਬੈਠੇਗਾ ਸਿਰਜਣ ਹਾਰ ਹਾਂਜੀ ਇਹ 12ਵੀਂ ਪੌੜੀ ਦਾ ਉਪਦੇਸ਼ ਸੀਗਾ ਜੀ ਭਗਤ ਕਬੀਰ ਜੀ ਦਾ ਹੁਣ ਗੁਰਦਾਨਕ ਸਾਹਿਬ ਦਾ ਉਪਦੇਸ਼ ਹੈ ਜੀ 9ਵੀਂ ਪੌੜੀ 'ਚ ਆਸਾ ਮਹਲਾ ਪਹਿਲਾ ਪੱਟੀ ਲਿਖੀ ਚੱਚੇ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਚੱਚੇ ਚਾਰ ਵੇਦ ਜਿਨ ਸਾਜੇ ਜਿਹਨੇ ਚਾਰੇ ਵੇਦ ਸਾਜੇ ਨੇ ਚਾਰੇ ਖਾਣੀਆਂ ਨੇ ਚਾਰ ਜੁਗ ਸਾਜੇ ਨੇ ਜਿਹੜਾ ਉਹਦੇ ਵੱਲ ਨੂੰ ਧਿਆਨ ਕਰੋ ਉਹ ਉਹਦੇ ਨਾਲ ਆਪਾਂ ਨੇ ਉਹਨੂੰ ਖੋਜਣਾ ਉਹਨੂੰ ਸਮਝਣਾ ਉਹਨੂੰ ਜਾਣਣਾ ਇਹ ਵਿਸ਼ਾ ਸਾਡਾ ਜਾਣਣ ਦਾ ਧਰਮ ਦਾ ਹਾਂਜੀ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪ ਥੀਆ ਜਿਹੜਾ ਸਾਰੇ ਜੁਗਾਂ ਦੇ ਵਿੱਚ ਸਮਿਆਂ ਦੇ ਵਿੱਚ ਹਰ ਵਾਰ ਇਹ ਭੋਗੀ ਰਿਹਾ ਭੋਗੀ ਪਦਾਰਥ ਛਕਦਾ ਰਿਹਾ ਜਿੰਨਾ ਚਿਰ ਪਦਾਰਥ ਬਾਹਰ ਸਰੀਰ ਨਾਲ ਜੁੜਿਆ ਹੋਇਆ ਉਹਨਾਂ ਚਿਰ ਭੋਗੀ ਹੈ ਉਹ ਕਹਿੰਦਾ ਅੰਜਲ ਜਿਹੜਾ ਚੋਗਣਾ ਆ ਪੰਡਤ ਤਾਂ ਸਿੱਧਾ ਹੀ ਕਹਿੰਦਾ ਵੀ ਆ ਜੀ ਬਸ ਅੰਜਲ ਚੁਗਣ ਆਇਆ ਭੋਗੀ ਹੈ ਜਿਹੜਾ ਅੰਜਲ ਚੁਗਣ ਆਇਆ ਭੋਗੀ ਹੋਇਆ ਜੋਗੀ ਨਹੀਂ ਹੈ ਜੋਗੀ ਉਹ ਜਿਹੜਾ ਆਪਣੇ ਮੂਲ ਨਾਲ ਜੁੜੂਗਾ ਗਿਆਨ ਜਲ ਚੁਗਣ ਆਇਆ ਫਿਰ ਤਾਂ ਭੋਗੀ ਹੈ ਜਿਹੜਾ ਅੰਦਰ ਹੈ ਉਹ ਤਾਂ ਜੋਗੀ ਤਾਂ ਅੰਦਰ ਲੈ ਜੁੜਿਆ ਹੋਇਆ ਜਿਹੜਾ ਜੋਗੀ ਤਾਂ ਜੁਗ ਜੁਗ ਚ ਸਾਰੇ ਜੁਗਾਂ 'ਚ ਰਹਿੰਦਾ ਇਹ ਜਿਹੜਾ ਖਾਣੀ ਹੈ ਮਾਇਆ ਨਾਲ ਜੁੜਿਆ ਉਹ ਤਾਂ ਭੋਗੀ ਨੇ ਕੀ ਨਾਲੇ ਨਾਲ ਜੁੜਦਾ ਜੋਗ ਉਹ ਜੋਗੀ ਨਾਲ ਕਰਦਾ ਅੰਦਰ ਦੇਖੋ ਸੂਰਜ ਧੁੱਪ ਨਾਲ ਜੁੜਿਆ ਹੋਇਆ ਧੁੱਪ ਸੂਰਜ ਤੋਂ ਵਿਛੜੀ ਹੋਈ ਹੈ ਧੁੱਪ ਜੁੜਦੀ ਹੈ ਜਾ ਕੇ ਗਾਹ ਜ਼ਮੀਨ ਨਾਲ ਪੇੜ ਪੌਦਿਆਂ ਨਾਲ ਉਹਨਾਂ ਨੂੰ ਹੀਟ ਦਿੰਦੀ ਹੈ ਉਹਨਾਂ ਨੂੰ ਦੀ ਪਰਵਰਿਸ਼ ਕਰਦੀ ਹੈ ਉਹ ਗਾਹਾਂ ਕੰਮ ਕਰਦੀ ਹੈ ਐਦਾਂ ਹੋਇਆ ਹੋਇਆ ਕੁਝ ਉਲਟਾ ਠੀਕ ਹੈ ਜੀ ਪਿੱਛੇ ਨੂੰ ਮੋੜ ਲਓ ਆਪਾਂ ਹਾਂ ਪੜਿਆ ਪੰਡਤ ਆਪ ਥੀਆ ਪੰਡਤ ਹੋ ਗਿਆ ਸਮਝ ਗਿਆ ਪੜ ਗਿਆ ਪੰਡਤ ਹੋ ਗਿਆ ਪੰਡਤ ਕੌਣ ਹੈ ਪੰਡਤ ਉਹ ਪੰਡਤ ਜੋ ਮਨ ਪ੍ਰਬੋਧਾ ਹੈ ਜਿਹਦੇ ਮਨ ਦੇ ਵਿੱਚ ਬਹੁਤ ਰੋਜ ਹੋਈ ਹੈ ਵਧੀ ਜਾਵੇ ਰੋਜ਼ਾਨਾ ਬਹੁਤ ਜਿਹਦੀ ਅਕਲ ਵਧੀ ਜਾਵੇ ਉਹ ਪੰਡਤ ਆਪ ਕੀਆ ਆਪੇ ਹੀ ਫਿਰ ਪੰਡਤ ਸਮਝ ਗਿਆ ਉਹ ਆਪੇ ਹੀ ਭੋਗੀ ਸੀ ਆਪੇ ਹੀ ਜੋਗੀ ਹੈ ਜੇ ਸਰੀਰ ਨਾਲ ਹੈ ਭੋਗੀ ਹੈ ਜੇ ਆਪਣੇ ਮੂਲ ਨਾਲ ਜੁੜ ਗਿਆ ਤਾਂ ਜੋਗੀ ਹੈ ਐਨੀ ਹੋਈ ਪੜਾਈ ਹੈ ਅੱਛਾ ਜੀ ਠੀਆ ਤੋਂ ਕੀ ਭਾ ਬਣਨਾ ਜੀ ਹੋ ਜਾਂਦਾ ਅੱਛਾ ਜੀ ਆਪੇ ਬਣ ਜਾਂਦਾ ਹੈ ਜੋਗੀ ਅਰ ਭੋਗੀ ਤੇ ਇਹ ਭੇਦ ਸਮਝ ਆਉਣਾ ਚਾਹੀਦਾ ਹੈ ਜੀ ਹਾਂ ਸਹੀ ਭੇਦ ਹੈ ਭਈ ਤੂੰ ਯੋਗੀ ਆ ਆਪੇ ਭੋਗੀ ਅੱਛਾ ਯੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ ਜੇ ਸਰੀਰ ਨਾਲ ਜੁੜਿਆ ਹੋਇਆ ਹੈ ਭੋਗੀ ਆ ਫਿਰ ਭੋਗੀ ਹੈ ਤੂੰ ਵੀ ਆਪਣੇ ਮੂਲ ਨਾਲ ਜੁੜਿਆ ਹੋਇਆ ਫਿਰ ਤੂੰ ਜੋਗੀ ਹੈ ਠੀਕ ਹੈ ਜੀ ਇਹ ਪੌੜੀ 9 ਦਾ ਉਪਦੇਸ਼ ਸੀਗਾ ਜੀ 9ਵੀਂ ਪੌੜੀ ਦਾ ਉਪਦੇਸ਼ ਤੇ ਗੁਰੂ ਅਮਰਦਾਸ ਜੀ ਵੱਲੋਂ ਕੋਈ ਉਪਦੇਸ਼ ਨਹੀਂ ਹੈਗਾ ਸੱਚੇ ਅੱਖਰ ਦਾ ਹਾਂਜੀ ਤੇ ਗੌੜੀ ਬਾਵਨ ਅਖਰੀ ਦੀ 22ਵੀਂ ਪੌੜੀ 'ਚ ਹੈਗਾ ਜੀ ਉਪਦੇਸ਼ ਦੁਆਰਾ ਪੌੜੀ ਸੱਚਾ ਚਰਨ ਕਮਲ ਗੁਰ ਲਾਗਾ ਧਨ ਧਨ ਉਆ ਦਿਨ ਸੰਜੋਗ ਸੁਭਾਗਾ ਹਾਂ ਜੇ ਗੁਰ ਦੇ ਸਤਗੁਰ ਦੇ ਚਰਨ ਕਮਲਾਂ ਨਾਲ ਲੱਗ ਜਵੇ ਜਿੱਦਣ ਮੈਂ ਲੱਗ ਗਿਆ ਸੀ ਉਹ ਧਨ ਧਨ ਸੁਭਾਗਾ ਦਿਨ ਸੀਗਾ ਉਹੀ ਦਿਨ ਸੁਭਾਗਾ ਹੁੰਦਾ ਧਨ ਧਨ ਹੁੰਦਾ ਜਿੱਦਣ ਚਰਨ ਕਮਲ ਗੁਰ ਕੇ ਚਰਨ ਕਮਲਾ ਨਾਲ ਲੱਗ ਜਾਵੇ ਇਹ ਗੁਰ ਕੇ ਭਾਣੇ ਜਾ ਜਵੇ ਐ ਕਹਿ ਲੋ ਆਪਣਾ ਭਾਣਾ ਤਿਆਗ ਕੇ ਗੁਰ ਕੇ ਭਾਣੇ ਜਾ ਜਵੇ ਉਸ ਸੁਭਾਗਾ ਔਰ ਸਭ ਤੋਂ ਚੰਗਾ ਦਿਨ ਹੁੰਦਾ ਹਾਂਜੀ ਚਾਰ ਕੁੰਟ ਦਹ ਦਿਸ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਕੁੰਟ ਦਹ ਦਿਸਾਂ ਤੋਂ ਘੁੰਮ ਕੇ ਫਿਰ ਤੁਰ ਕੇ ਥੱਕ ਕੇ ਆ ਕੇ ਆ ਗਿਆ ਤੇ ਚੜਲੀ ਲੱਗ ਗਿਆ ਫੇਰ ਦਰਸ਼ਨ ਹੋ ਗਿਆ ਚੰਗੀ ਕਿਸਮਤ ਸੀ ਦਰਸ਼ਨ ਹੋ ਗਿਆ ਕਿਰਪਾ ਸੀਗੀ ਦਰਸ਼ਨ ਹੋ ਗਿਆ ਇਹੀ ਦਰਸ਼ਨ ਹੈ ਹੋਰ ਕੁਝ ਨਹੀਂ ਦਰਸ਼ਨ ਪਾਣੀ ਚਾਉਣਾ ਹੀ ਦਰਸ਼ਨ ਹੁਕਮ ਦੀ ਸਮਝ ਆਉਣੀ ਪਾਣੀ ਦੀ ਸਮਝ ਆਉਣੀ ਪਾਣੀ ਚ ਆ ਜਾਣਾ ਇਹ ਇਹੀ ਦਰਸ਼ਨ ਹੈ ਜੀ ਚਾਰ ਵਿਚਾਰ ਬਿਨਸਿਓ ਸਭ ਦੁਆ ਸਾਧ ਸੰਗੀ ਮਨ ਨਿਰਮਲ ਹੂਆ ਆ ਜਿਹੜਾ ਦੂਆ ਚਾਰ ਵਿਚਾਰ ਸੀ ਵੇਦਾਂਤ ਉਹ ਜਿਹੜੇ ਵੇਦਾਂਤੀ ਕਰਦੇ ਨੇ ਆ ਸ਼ਾਸਤਰਾਰਥ ਕਰਦੇ ਨੇ ਉਹ ਵਿਚਾਰ ਮਿਲ ਗਿਆ ਤਰਕ ਬਿਤਰਕ ਵਿਸਰ ਗਿਆ ਸਾਰਾ ਭੁੱਲ ਗਿਆ ਉਹ ਜਿਹੜੀ ਕਰਦਾ ਸੀ ਨਾ ਬੈਸ ਉਹ ਛੱਡ ਦਿੱਤੀ ਵਿਦਿਆ ਨਾ ਪੜੂ ਬਾਦ ਨੂੰ ਜਾਣੂ ਮੈਂ ਬਾਦ ਬਾਦ ਛੱਡਤਾ ਚਾਰ ਵਿਚਾਰ ਬਿਨਸਿਆ ਦੂਆ ਸਾਧ ਸੰਗ ਮਨ ਨਿਰਮਲ ਹੂਆ ਹੂਆ ਸਾਧ ਅੰਦਰ ਸਾਧ ਹੈ ਉਹਦੀ ਸੰਗਤ ਕੀਤੀ ਮਨ ਆਪ ਨਿਰਮਲ ਹੋ ਗਿਆ ਝਗੜਾ ਹੀ ਨਹੀਂ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ ਹਾਂਜੀ ਗੁਰਬਾਣੀ ਵਿਆਕਰਣ ਵੱਲੋਂ ਇੱਥੇ ਦੋ ਵਾਰ ਚਾਰ ਆਉਂਦਾ ਜੀ ਅੱਖਰ ਚਾਰ ਉੱਪਰ ਤਾਂ ਚਾਰ ਕੁੰਟ ਸਿਆਰੀ ਨਾਲ ਆਉਂਦਾ ਉਹਦਾ ਮਤਲਬ 4 ਹੈ ਨਾ ਜੀ ਚਾਰੇ ਕੁੰਟ ਠੀਕ ਹੈ ਤੇ ਥੱਲੇ ਚਾਰ ਵਿਚਾਰ ਆਉਂਦਾ ਇਹ ਮੁਕਤਾ ਆਉਂਦਾ ਇਹਦਾ ਭਾਵ ਹੈ ਕਿ ਜਿਹੜੀ ਵੀ ਮੈਂ ਬਹਿਸ ਵਿਚਾਰ ਕਰਦਾ ਸੀ ਹਾਂਜੀ ਜਿਹਨੂੰ ਮੈਂ ਉੱਤਮ ਵਿਚਾਰ ਸਮਝਦਾ ਸੀ ਹਾਂ ਠੀਕ ਹੈ ਪੜਨਾ ਦੋਹਾਂ ਨੂੰ ਚਾਰ ਹੈ ਤੇ ਦੋਹਾਂ ਦੇ ਅਰਥ ਅਲੱਗ-ਅਲੱਗ ਹੈ ਹਾਂਜੀ ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ ਨਾਨਕ ਗਿਆਨ ਅੰਜਨ ਜਿਹੇ ਨੇਤਰਾ ਜਿਹਦੇ ਨੇਤਰਾਂ 'ਚ ਗਿਆਨ ਅੰਮ੍ਰਿਤ ਪੈ ਜਾਂਦਾ ਹੈ ਗਿਆਨ ਅੰਜਨ ਪੈ ਜਾਂਦਾ ਗਿਆਨ ਦਾ ਸਰਮਾ ਉਹਦੀ ਚਿੰਤਾ ਮੁੱਕ ਜਾਂਦੀ ਹੈ ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ ਬਸ ਇੱਕ ਦ੍ਰਿਸ਼ ਸਾਰਿਆਂ 'ਚ ਕੋਈ ਨਹੀਂ ਦਾ ਹੁਣ ਜਿਹਨੂੰ ਦਿੰਦਾ ਨਾਨਕ ਗਿਆਨ ਅੰਜਨ ਜੇ ਨੇਤਰਾ ਜਿਹਨੂੰ ਗਿਆਨ ਅੰਜਨ ਗੁਰਮਤ ਦਾ ਗਿਆਨ ਜਿਹਦੇ ਬੁੱਧੀ 'ਚ ਪੈ ਜਾਂਦਾ ਉਹਨੂੰ ਇੱਕੋ ਹੀ ਲੱਗਦਾ ਫਿਰ ਸਾਰਿਆਂ ਨਹੀਂ ਨਹੀਂ ਇੱਕ ਲੱਗਦਾ ਹਾਂਜੀ ਠੀਕ ਹੈ ਜੀ ਚਿੱਤਰ ਨੂੰ ਯਾਦ ਰੱਖਣਾ ਚਿਤਕਾਰੀ ਨੂੰ ਯਾਦ ਰੱਖਣਾ ਹੈ ਜੀ ਹਾਂਜੀ ਠੀਕ ਹੈ ਜੀ ਤੇ ਉਹੀ ਗੱਲ ਫਿਰ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਿ ਜਿਹਨੇ ਚਾਰੇ ਵੇਦ ਤੇ ਚਾਰੇ ਯੁਗ ਸਾਜੇ ਹੈ ਉਹਦਾ ਧਿਆਨ ਧਰਨਾ ਹੈ ਜੀ ਹਾਂਜੀ ਠੀਕ ਹੈ ਜੀ